ਮੁਰਦਾਬਾਦ ਮੁਰਦਾਬਾਦ ਨਹੀਂ ਚੱਲੂਗੀ ਨਹੀਂ ਚੱਲੂਗੀ ਸਿੱਧੂ ਸਿੱਧੂ ਮਾਇਆ ਪੁੱਤ ਦਰਵਾਜ਼ਾ ਖੋਲ ਸਿੱਧੂ ਦਰਵਾਜ਼ਾ ਖੋਲ ਮਾਇਆ ਲੱਗਦਾ ਦਰਵਾਜ਼ਾ ਤੋੜਨਾ ਪੈਣਾ ਹੈ ਪੁੱਤ ਆਏ ਨੇਰੇ ਜਿਹੇ ਚ ਆ ਕੰਨਾਂ 'ਚ ਟੂਟੀਆਂ ਪਾ ਕੇ ਕਿਵੇਂ ਬੈਠਾ ਡੈਡ ਮੈਨੂੰ ਪਤਾ ਨਹੀਂ ਸੀ ਵੀ ਲੋਕ ਆਪਣੀ ਜ਼ੁਬਾਨ ਤੇ ਮੇਰੇ ਲਈ ਇੰਨਾ ਜ਼ਹਿਰ ਚੱਕੀ ਫਿਰਦੇ ਆ <laughs> ਪੁੱਤ ਲੋਕ ਨਹੀਂ ਪੀੜ ਪਰ ਡੈਡ ਲੋਕ ਹੋਣ ਚਾਹੇ ਪੀੜ ਪਰ ਇਹਨਾਂ ਦੇ ਤੀਰ ਤਾਂ ਸਿੱਧਾ ਇੱਥੇ ਵੱਜਦੇ ਨੇ ਨਾ ਮੇਰੇ ਕਾਲਜ 'ਚ ਸਿੱਧੂ ਮਹਾਰਾਜ ਵੀ ਉਹਦੀ ਚੋੜੀ ਜ਼ਹਿਰ ਪਾਉਂਦਾ ਜਿਹਦੇ ਬਾਰੇ ਉਹਨੂੰ ਪਤਾ ਹੋਵੇ ਵੀ ਇਹਦਾ ਕਾਲਜਾ ਜ਼ਹਿਰ ਖਪਾ ਲੂ ਮੈਂ ਦੱਸਦਾ ਤੈਨੂੰ ਸਪੀਡ ਦਾ ਸੱਚ